ਖਾਨਦਾਨੀ ਤਾਂ ਬਲੱਡ ਵਿੱਚ ਮਿਲਦੀ ਨਾ ਹੁੰਦੇ ਪੈਸੇ ਨਾ ਉੱਚੇ ਨੇ ਖਾਨਦਾਨ ਨਹੀਂ ਕੰਮ ਕੱਢ ਕੇ ਕਿਸੇ ਵੀ ਯਾਰ ਵੇਲੀ ਦਾ ਆਪਾ ਯਾਰੀ ਚ ਜਿਤਾਇਆ ਗਦੇ ਸਾਨ ਨਹੀਂ ਤੋਰੇ ਜਿਹਦੇ ਨਾਲ ਮਦਦ ਕੀਤੀ ਠੋਕ ਕੇ ਤੋਰੇ ਜਿਹਦੇ ਨਾਲ ਮਦਦ ਕੀਤੀ ਠੋਕ ਕੇ ਨਾ ਸੋਚਾਂ ਰੱਖੀਆਂ ਵਕੀਲਾਂ ਵਾਂਗ ਦੂਰੀਆਂ ਜਿਹੜਾ ਇੱਕ ਵਾਰੀ ਬਹਿ ਜੇ ਸਾਡੇ ਨਾਲ ਨਹੀਂ ਰੇਦਾ ਪਿੱਠ ਪਿੱਛੇ ਕਰਦਾ ਮਸ਼ਹੂਰੀਆਂ ਜਿਹੜਾ ਇੱਕ ਵਾਰੀ ਬਹਿ ਜੇ ਨਾਲ ਵੱਲੀਏ ਰੇਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ ਮਨ ਰੱਖਿਆ ਏ ਨੀਵਾ ਜਿੰਨਾ ਜੱਟ ਨੇ ਦਿੱਤਾ ਰਤਬਾ ਬਾਬੇ ਨੇ ਉਹਨਾਂ ਹਾਈਆ ਚੌੜੀ ਇੱਜ਼ਤਾਂ ਦੇ ਨਾਲ ਨਾ ਪਸੰਦ ਨੀ ਵਿਆਹਣੀ ਉਹੀ ਯਾਰੀ ਜੀ ਦੇ ਨਾਲ ਲਾਈਆ ਮਨ ਰੱਖਿਆ ਏ ਨੀਵਾ ਜਿੰਨਾ ਜੱਟ ਨੇ ਦਿੱਤਾ ਰਤਬਾ ਬਾਬੇ ਨੇ ਉਹਨਾਂ ਹਾਈਆ ਚੌੜੀ ਇੱਜ਼ਤਾਂ ਦੇ ਨਾਲ ਨਾ ਪਸੰਦ ਨੀ ਵਿਆਹਣੀ ਉਹੀ ਯਾਰੀ ਜੀ ਦੇ ਨਾਲ ਲਾਈਆ ਗੁੱਸੇ ਨਾਲ ਜਿੱਸੇ ਸਿੱਟ ਰੋਂ ਗਿਆ ਐਵੇਂ ਸੜਦੇ ਨਹੀਂ ਵੱਟ ਵੱਟ ਕੂੜੀਆਂ ਜਿਹੜਾ ਇੱਕ ਵਾਰੀ ਵਹਿ ਜੇ ਸਾਡੇ ਨਾਲ ਨਹੀਂ ਮਸ਼ਹੂਰੀਆਂ ਜਿਹੜਾ ਇੱਕ ਵਾਰੀ ਬਹਿ ਜੇ ਨਾਲ ਵੱਲੀਏ ਰਹਿਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ 36 ਗਿਰਾ ਕੇ ਫੋਨ ਮਿਲਦਾ ਏ ਟਾਈਮ ਹੁਣ ਰਹਿ ਗਿਆ ਨਾ ਗੁਰੀ ਤੇਰਾ ਆਮਨੀ ਰੈੱਡ ਲਾਈਟ ਉੱਤੇ ਜਦੋਂ ਰੁਕਦੀ ਏ ਗੱਡੀ ਜੇ ਕੋਈ ਵੇਖ ਲੈ ਤਾਂ ਲੱਗ ਜਾਂਦਾ ਜਾਮਨੀ ਲੋਕਾਂ ਦੇ ਤਾਂ ਵਿਕਦੇ ਆ ਕੰਪਨੀ ਜਗੀਦ ਵੱਲੋਂ ਕੰਪਨੀ ਜਗੀਦ ਵੱਲੋਂ ਕੰਪਨੀ ਜੀ ਇੱਥੇ ਵਿਕਦਾ ਗੁਰੀ ਦਾ ਕੱਲਾ ਨਾਮ ਨਹੀਂ ਉਹ ਇੱਥੇ ਵਿਕਦਾ ਫਲੋ ਦਾ ਕੱਲਾ ਨਾਮ ਨਹੀਂ ਫਸਲਾ ਪਠਾਣੀ ਕਦੋਂ ਛੱਡਦਾ ਜਦੋਂ ਬੱਲੀਏ ਵੈਰੀ ਦੀ ਹਿੱਕ ਨਾ ਭਲੇ ਨਾ ਗਿਣ ਹੁੰਦੀਆਂ ਮਲਾਜੇ ਵਿੱਚ ਮੋਰੀਆਂ ਜਿਹੜਾ ਕਰਦਾ ਏ ਸਾਡੇ ਨਾਲ ਮੁਕਾਬਲੇ ਫਸਲਾ ਪਠਾਣੀ ਕਦੋਂ ਛੱਡਦਾ ਜਦੋਂ ਬੱਲੀਏ ਵੈਰੀ ਦੀ ਹਿੱਕ ਨਾ ਭਲੇ ਨਾ ਗਿਣ ਹੁੰਦੀਆਂ ਮਲਾਜੇ ਵਿੱਚ ਮੋਰੀਆਂ ਜਿਹੜਾ ਕਰਦਾ ਏ ਸਾਡੇ ਨਾਲ ਮੁਕਾਬਲੇ ਜੰਗ ਸੰਧੂ ਦੀ ਜਵਾਨ ਅਸਟਾਵਿਆਂ ਪਾ ਕੇ ਛੱਡਦਾ ਲਾਹੌਰੇ ਵਾਲਾ ਪੂਰੀਆਂ ਜਿਹੜਾ ਇੱਕ ਵਾਰੀ ਵਹਿ ਜੇ ਸਾਡੇ ਸਟੋਰੀਆਂ ਜਿਹੜਾ ਇੱਕ ਵਾਰੀ ਬਹਿ ਜੇ ਨਾਲ ਵੱਲੀਏ ਰਹਿਦਾ ਕਰਦਾ ਏ ਸਾਡੀਆਂ ਮਸ਼ਹੂਰੀਆਂ ਇਹ ਸੀ ਆਪਣੀ ਐਲਬਮ 26 ਦਾ ਪਹਿਲਾ ਗਾਣਾ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗਿਆ ਤੇ ਐਲਬਮ 26 ਦਾ ਅਗਲਾ ਗਾਣਾ 26 ਫਰਵਰੀ ਨੂੰ ਸੋ ਚੈਨਲ ਗੀਤ 3 ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ